ਸਫਲ ਸਫਲ ਪਈ ਸਫਲ ਯਾਤਰਾ ਕੈਸਾ ਹੈ ਲਿਖਦੇ ਹਨ ਜਿਹੜੇ ਸੁਖਮਨੀ ਸਾਹਿਬ ਪੜ੍ਹਦੇ ਹਨ ਬੜੀ ਚੰਗੀ ਗੱਲ ਹੈ ਜਦੋਂ ਤੁਸੀਂ ਥੋੜਾ ਚਿਰ ਪੜੋ ਹੌਲੀ ਹੌਲੀ ਫਿਰ ਤੇਜ਼ ਹੁੰਦਾ ਜਾਏਗਾ ਪਾਠ ਪਰ ਇੰਨਾ ਕੁ ਟਾਈਮ ਕੱਢੋ ਸਤਿਗੁਰੂ ਜਗਜੀਤ ਸਿੰਘ ਜੀ ਬਖਸ਼ਿਸ਼ ਨਾ ਨਹੀਂ ਤਾਂ ਇੱਕ ਜਾਂ ਚਾਰ ਅਸ਼ਟਪਦੀਆਂ ਪੜੋ ਤਾਂ ਵੀ 6 ਦਿਨਾਂ 'ਚ ਪਾਠ ਹੋ ਜਾਏਗਾ ਉਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਜਿਸ ਵਖਰ ਕੋ ਲੈਣ ਤੂੰ ਆਇਆ 15ਵੀਂ ਅਸ਼ਟਪਦੀ ਮੇਰੇ ਮਨ 'ਚ ਵੀ ਕਦੇ ਸੀ ਮੈਂ ਸੁਣਨਾ ਪੜਨਾ ਉਹ ਫਲਾਣੇ ਦੇ ਸੁਖਮਨੀ ਸਾਹਿਬ ਜਾਦੇ ਸਤਿਗੁਰੂ ਪ੍ਰਤਾਪ ਸਿੰਘ ਵੇਲੇ ਦੀ ਗੱਲ ਹੈ ਮੈਂ ਕਹਿਣਾ ਵੀ ਐਡੀ ਬਾਣੀ ਕਿਸ ਤਰ੍ਹਾਂ ਯਾਦ ਹੋ ਸਕਦੀ ਹੈ ਤੇ ਮਨ ਲੋਚਿਆ ਕਰੇ ਬੜਾ ਤੇ ਉਹ ਮੈਂ ਫਿਰ ਇੱਕ ਪਦ ਰੋਜ਼ ਦਾ ਯਾਦ ਕਰਨਾ ਸ਼ੁਰੂ ਕੀਤਾ 10 ਪੰਕਤੀਆਂ ਤੇ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ ਬਚਨ ਕੀਤਾ ਧਾਰੀਵਾਲ ਨਕੋਦਰ ਰੋਡ ਨਕੋਦਰ ਨੂੰ ਰੇਲ ਜਾਂਦੀ ਉੱਥੇ ਧਾਰੀਵਾਲ ਦਾ ਆਉਂਦਾ ਪਿੰਡ ਉੱਥੇ ਅੱਜ ਤੋਂ ਕੋਈ 52 ਸਾਲ ਪਹਿਲੇ ਇਹ ਬਚਨ ਕੀਤਾ ਭਗਵਾਨ ਸਿੰਘ ਨੇ ਵੱਡੇ ਭਰਾ ਨੇ ਦੱਸਿਆ ਪਈ ਜੀ ਇਹਨੇ ਅਕਾਲ ਉਸਤ ਯਾਦ ਕਰ ਲਈ ਦੁੱਧ ਛਕ ਰਿਹਾ ਸੀ ਗਲਾਸ ਨਾਲ ਛਕਦੇ ਛਕਦੇ ਕਹਿੰਦੇ ਜੋ ਮਰਜ਼ੀ ਯਾਦ ਕਰ ਲਵੇ ਬਖਸ਼ਿਸ਼ ਹੋ ਗਈ ਉਹ ਸੁਖਮਨੀ ਸਾਹਿਬ ਯਾਦ ਹੋ ਗਈ ਪਰ ਸਮੇਂ ਦਾ ਗੇੜ ਐਸਾ ਉਹ ਸਾਗੁਰਾ ਨੇ ਇੰਨੀ ਬਾਣੀ ਯਾਦ ਕਰਾਤੀ ਕਿ ਹੁਣ ਮੈਂ ਇਨਾ ਦਲਿਦਰੀ ਆ ਮੈਂ ਉਸ ਬਾਣੀ ਨੂੰ ਯਾਦ ਹੋਈ ਹੋਈ ਤਾਂ ਮੈਂ ਕਿ ਇਹ ਇੱਕ ਕਦ ਮੁਕੂਗੀ ਅਕਾਲ ਉਸਤਤ ਵੀ ਯਾਦ ਚੰਡੀ ਚਿੱਤਰ ਵੀ ਯਾਦ ਉਹ ਹੌਸਲਾ ਨਹੀਂ ਪੈਂਦਾ ਜਪਜੀ ਸਾਹਿਬ ਪੜ ਕੇ ਅੱਛਾ ਸੱਚੇ ਪਾਜਾ ਤੇਰੀ ਬਖਸ਼ਿਸ਼ ਨਾਲ ਤੋ ਇਸ ਤੇ ਇਹ ਮਨ ਦਾ ਸੁਭਾਅ ਹੈ ਮਨ ਨੀਵੇਂ ਪਾਸੇ ਨੂੰ ਜਾਂਦਾ ਚੱਟ ਉੱਚੇ ਪਾਸੇ ਨੂੰ ਨਹੀਂ ਚੜਦਾ ਤੇ ਉਹ ਕਹਿੰਦੇ ਮਹਾਰਾਜ ਕਹਿੰਦੇ ਜਿਸ ਵਖਰ ਕੋ ਲੈਣ ਤੂੰ ਆਇਆ 15ਵੀਂ ਅਸ਼ਟਪਦੀ ਉਹ RAM ਨਾਮ ਸੰਤਨ ਕਰ ਪਾਇਆ ਤਾਂ ਜਬ ਮਾਨ ਲੈ ਮਨ ਮੋਲ ਅਭਮਾਨ ਛੱਡ ਕੇ ਮਨ ਦੇ ਬਰਬਰ ਮਨ ਦੇ ਨਾਮ ਲਿਆ ਹੈ ਮੋਲ ਕੰਚਨ ਸੋ ਪਾਈਏ ਨਹੀਂ ਤੋਲ ਸੋਨੇ ਨਾਲ ਨਹੀਂ ਮਿਲਣਾ ਮਨ ਦੇ ਰਾਮ ਲਿਆ ਹੈ ਮੋਲ ਮਨ ਦੇ ਕਹਿੰਦੇ ਹਨ ਲੈ ਮਨ ਮੋਲ ਲਾਦ ਖੇ ਸੰਤੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਫੇ ਧਨ ਧਨ ਕਹੇ ਸਭ ਕੋਏ ਮੁਖ ਉਜਲਾ ਦਰਗਾਹ ਸੋਏ ਇਹ ਵਪਾਰ ਵੇਲਾ ਵਪਾਰੇ ਨਾਨਕ ਤਾਕੇ ਸਾਧ ਬਲਿਹਾਰੇ ਹੁਣ ਸਤਿਗੁਰੂ ਜਗਜੀਤ ਸਿੰਘ ਜੀ ਤੇ ਇੱਕ ਮਾਲਾ ਭਜਨ ਦੀ ਤਾਂ ਇੱਕ ਭਗਉਤੀਆਂ ਦੀ ਉਥੇ ਜਿੰਨੇ ਵੀ ਫਿਰ ਅਰਜ਼ਾਂ ਕਰੀ ਗਈਆਂ ਕੁੜੀਆਂ ਮੁੰਡੇ ਜੋ ਸੀ ਮੈਂ ਕੌਤਕ ਦੇਖਦਾ ਸੀ ਮੋਹਰੇ ਬੈਠਾ ਨਾ ਕਿ ਆਪਣੇ ਸੁਲਖਣ ਸੋਨਾ ਦੇ ਪਿੱਛੇ ਕੁੜੀਆਂ ਕਹਿਣ ਜਿ ਸੱਚੇ ਪਾਸ਼ਾ ਪੇਪਰਾਂ ਇੱਕ ਮਾਲਾ ਭਜਨ ਦੀ ਇੱਕ ਮਾਲਾ ਭਗਵਤੀ ਇੱਕੋ ਹੀ ਦਵਾਈ ਮੇਰਾ ਸਤਿਗੁਰੂ ਦੇਈ ਜਾ ਤੇ ਵਿੱਚ ਹੀ ਇਹਨਾਂ ਦਾ ਉਤਾਪਾਰ ਉਤਾਰਾ ਵੀ ਹੋ ਜਾਏ ਤੇ ਇਹਨਾਂ ਦਾ ਕਾਰਜ ਵੀ ਸਿੱਧ ਹੋ ਜਾਏ ਕਦੀ ਹੋ ਸਕਦਾ ਮੇਰੇ ਵਰਗੇ ਸੁਣ ਕੇ ਹੀ ਨਾ ਕਹੇਗਾ ਇਸ ਗੱਲ ਨੂੰ ਉਹ ਹੁਣ ਹਿਸਾਬ ਲਾਵੋ ਇੱਕ ਮਾਲਾ ਦਾ ਭਜਨ ਪੱਕੀ ਦਾ 11664 ਵਾਰ ਸਿਮਰਨ ਹੁੰਦਾ ਜੇ ਇਮਾਨਦਾਰੀ ਨਾ ਕੀਤਾ ਜਾਏ ਤਾਂ ਮਣ ਕੇ ਮਣ ਕੇ ਤੇ ਭਜਨ ਕੀਤਾ ਜਾਏ ਤਾਂ ਚਾਰੇ ਅੱਖਰ ਚਾਰੇ ਲਗਾ ਸ਼ੁੱਧ ਕਰਕੇ ਲਾਈਆਂ ਜਾਣ ਤਾਂ ਤੇ ਵੀ 11664 ਭਜਨ ਜਿਹੜਾ ਹੋ ਗਿਆ ਇੱਕ ਦਿਨ ਦਾ ਤੇ ਫੇ ਮਹੀਨੇ ਦਾ ਹਿਸਾਬ ਲਾ ਲਓ ਤੇ ਜੇ ਕਿਤੇ ਨਾ ਕੀ ਸਾਲ ਨਿਭ ਗਿਆ ਤੇ ਬਹੁਤ ਨਹੀਂ ਤਾਂ ਮੈਨੂੰ ਇੰਨਾ ਪਤਾ ਵੀ 40 ਕੁ ਲੱਖ ਜ਼ਰੂਰ ਹੋ ਜੂ ਲੱਖਾਂ ਪਤੀ ਹੋ ਜੂ ਨਾ ਉਹ ਐਵੇਂ ਨਹੀਂ ਸੀ ਉਹ ਨਾਮਦੇਵ ਬਾਰੇ ਉਹ ਧਾਰਨਾ ਪੜ੍ਹਦੇ ਹੁੰਦੇ ਸੀ ਨਾਮ ਜਪ ਕੇ ਲੱਖਾਂ ਦਾ ਹੋ ਗਿਆ ਨਾਮਾ ਛਿੰਬਾ ਅੱਧੀ ਦਮੜੀ ਦਾ ਉਹ ਉਥੇ ਤਾਂ ਲਖੀਨਾ ਲਿਖਿਆ ਲਖਤਾ ਵਾਲਾ ਹੋ ਗਿਆ ਉਹਨੂੰ ਅਗਮ ਨਿਗਮ ਦੀ ਸੋਝੀ ਹੋ ਗਈ ਅੱਜ ਤਾਈਂ ਸਾਇੰਸਦਾਨ ਨਹੀਂ ਗਿਣ ਸਕੇ ਭਈ ਕਿੰਨੇ ਜੀਵ ਜੰਤ ਜਲ ਦੇ ਵਿੱਚ ਹਨ ਕਿੱਡਾ ਭਗਤ ਹੋਏਗਾ ਉਹ ਕੱਪੜੇ ਧੋਂਦਾ ਲੋਕਾਂ ਦੇ ਛੀਂਬਾ ਹੈ ਨਾਮਾ ਛੀਂਬਾ ਕਬੀਰ ਜੁਲਾਹ ਪੂਰੇ ਗੁਰ ਤੇ ਗੱਤ ਪਾਈ ਤੇ ਕਹਿੰਦਾ ਕਿ ਪੂਜਾ ਕਰਨ ਨੂੰ ਲੈਣ ਗਿਆ ਕਹਿੰਦਾ ਆ ਨਹੀਂ ਲੈ ਕੁੰਭ ਭਰਾਈ ਲੈ ਉਦਕ ਘੜਾ ਕਹਿੰਦਾ ਕੁੰਭ ਦਾ ਲੈ ਆਉਨੇ ਆ ਨਾ ਕੀ ਦਾ ਤੇ ਠਾਕਰ ਕੋ ਇਸ਼ਨਾਨ ਕਰੋ ਤੇ ਠਾਕਰ ਦਾ ਇਸ਼ਨਾਨ ਕਰਾਉਨੇ ਕਹਿੰਦਾ ਓਹੋ ਜਲ ਤਾਂ ਸੋਚਿਆ ਹੀ ਨਹੀਂ 42 ਲੱਖ ਜੀ ਜਲ ਮੈਂ ਹੋਤੇ ਉਹ ਨਾਮਾ ਛਿੰਬਾ ਗਿਣ ਗਿਆ ਹੀ ਨਹੀਂ ਅੱਜ ਤਾਈਂ ਸਾਇੰਸਦਾਨ ਨਹੀਂ ਗਿਣ ਸਕੇ ਭਈ ਕਿੰਨੇ ਜੀਵ ਸਮੁੰਦਰ ਦੇ ਵਿੱਚ ਆ ਇੰਨੀਆਂ ਫਿਲਮਾਂ ਇੰਨੇ ਡਾਕੂਮੈਂਟਰੀਆਂ ਇੰਨਾ ਕੋ ਖੋਜ ਕੀਤੀ ਪਰ ਗਿਣ ਨਹੀਂ ਸਕੇ ਉਹ ਇੱਕ ਭਜਨ ਕਰਨ ਵਾਲਾ ਗਰੀਬ ਨਾਮਾ ਉਹ ਕਹਿੰਦੇ ਹਨ ਪਰ ਕਹਿੰਦਾ ਕੀ ਆ ਕਹਿੰਦਾ ਮਨ ਮੇਰੋ ਗਾਜ ਤੇ ਜਿਹਵਾ ਮੇਰੀ ਕਾਤੀ ਕਪੜਾ ਮੈਂਦੇ ਨਾ ਦਰਜੀ ਸੀਣ ਵਾਸਤੇ ਦਰਜੀਆਂ ਦਾ ਕੰਮ ਵੀ ਸ਼ੀਂਬੇ ਹੀ ਕਰਦੇ ਆ ਕਹਿੰਦਾ ਮਨ ਮੇਰੋ ਗਾਜ ਮੇਨ ਵਾਲਾ ਮੇਰਾ ਮਨ ਹੈ ਜਿਸ ਤਰ੍ਹਾਂ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਕਹਿੰਦੇ ਰਸਨਾ ਰਮਤ ਰਸਨਾ ਜਪੇ ਕੰਨ ਸੁਣਨ ਤੇ ਮਨ ਜਿਹੜਾ ਨਾ ਇਹਨਾਂ ਦੀ ਗਿਣਤੀ ਔਰ ਜੱਜਮੈਂਟ ਕਰੇ ਪੇ ਕੀ ਕਰ ਰਿਹਾ ਮਨ ਮੇਰੋ ਗਾਜ ਤੇ ਜੇਵਾ ਮੇਰੀ ਕਾਤੀ ਕੈਂਚੀ ਜਿਹੜੀ ਨਾ ਮੇਰੀ ਉਹ ਜੇਵਾ ਹੈ ਕੀ ਕਰਦਾ ਮੈਂ ਕਹਿੰਦੇ ਮੱਪ ਮੱਪ ਕਾਟੋਂ ਜਮ ਕੀ ਫਾਸੀ ਐ ਮਿਣ ਮਿਣ ਕੇ ਜਮਾਂ ਦੀ ਫਾਸੀ ਕੱਟੀ ਜਾਂਦਾ ਪੇ ਕਿੰਨੇ ਗਾ ਜਮਾਂ ਦੀ ਫਾਸੀ ਕੱਟ ਦਿੱਤੀ ਤੇ ਸਾਨੂੰ ਤੇ ਸਤਿਗੁਰੂ ਰਾਮ ਸਿੰਘ ਨੇ ਬਖਸ਼ਿਸ਼ ਕੀਤੀ ਅਰਦਾਸੇ ਚ ਕਹਾਂਗੇ ਸਤਿਗੁਰੂ ਰਾਮ ਸਿੰਘ ਜੀ ਜਿਨ੍ਹਾਂ ਜਮ ਤੇ ਲਿਆ ਛੁਡਾਏ ਜਿਹੜਾ ਕਿ ਹੁਕਮ ਉਦੋਂ ਹੋਇਆ ਸੀ ਜਨਕ ਨੇ ਵੀ ਮੈਂ ਨਰਕ ਖਾਲੀ ਕਰਤੇ ਕਲਯੁਗ ਦੇ ਜੀਵ ਬਰਗੇਡਾਂ ਦੇ ਬਰਗੇਡ ਆ ਕੇ ਨਾ ਸਾਰੇ ਨਰਕ ਭਰ ਜਾਣਗੇ ਤੇ ਸਤਿਗੁਰੂ ਰਾਮ ਸਿੰਘ ਨੇ ਕਿਹਾ ਵੀ ਮੈਂ ਹੁਣ ਚੱਲਿਆ ਸਾਰਿਆਂ ਤੇ ਸ਼੍ਰੋਮਣੀ ਸਭਨ ਕੇ ਸਿਰ ਮੌਰ ਜਮ ਕੀ ਫਾਸੀ ਤੋਂ ਛੁਡਾ ਲਿਆ ਇਹ ਭਜਨ ਦੱਸ ਕੇ ਕਿਹਾ ਕਿ ਭਜਨ ਪੁੱਛੋ ਵਾਲਾ ਮੁੜ ਕੇ 84 ਚ ਨਹੀਂ ਜਾਏਗਾ ਦੂਸਰੇ ਤੀਸਰੇ ਚੌਥੇ ਨਾ ਕਹੇਗਾ ਜਨਮ ਮੈਂ ਭਜਨ ਕਰਾ ਕੇ ਲੈ ਹੀ ਜਾਵਾਂਗਾ ਆਪਣੇ ਇਸ ਤੇ ਲਿਖਿਆ ਕਿ ਸਤਿਗੁਰੂ ਰਾਮ ਸਿੰਘ ਜੀ ਜਿਨ੍ਹਾਂ ਜਮ ਤੋਂ ਲਿਆ ਛੁਡਾਏ ਉਹ ਮੱਪ ਮੱਪ ਕਹਿੰਦਾ ਕਾਟੋ ਜਮ ਕੀ ਫਾਸੀ ਕਹਾਂ ਕਰੋ ਜਾਤੀ ਤੇ ਕਹਾਂ ਕਰੋ ਪਾਤੀ RAM ਕੋ ਨਾਮ ਜਪੋਂ ਦਿਨ ਤੋ ਉਹ ਕਹਿੰਦਾ ਵੀ ਮੈਂ ਫੇਰ ਉਹ ਕਹਿੰਦਾ ਵੀ ਆਨੀ ਲੈ ਦੁੱਧ ਕਹਿੰਦਾ ਚਲੋ ਦੁੱਧ ਲੈ ਆਉਨੇ ਆ ਦੁੱਧ ਲਿਆਂਦਾ ਕਹਿੰਦਾ ਵੀ ਇਹ ਵੀ ਝੂਠਾ ਕਹਿੰਦਾ ਪਹਿਲੇ ਦੁੱਧ ਵਟਾਰਿਓ ਬਚਰੇ ਬੀਠਲ ਪਹਿਲਾ ਕਾਹੇ ਕਰੋ ਵੇ ਕਹਿੰਦਾ ਚਲੋ ਫੁੱਲ ਲੈ ਆਉਨੇ ਆ ਫੁੱਲਾਂ ਨਾਲ ਪੂਜਾ ਤਾਂ ਕਰ ਦਿੰਨੇ ਆ ਆਨੀ ਲੈ ਫੁੱਲ ਪਰੋਈ ਲੈ ਮਾਲਾ ਠਾ ਕਰ ਕੋ ਨੈਵੇਦ ਕਰੋ ਹਮ ਪੂਜ ਕਰੋ ਕਹਿੰਦੇ ਪਹਿਲੇ ਬਾਸ ਲਈਏ ਭਵਰੇ ਬੀਠਲ ਪਹਿਲਾ ਮੱਖੀਆਂ ਸ਼ਹਿਦ ਵਾਲੀਆਂ ਵਿੱਚੋਂ ਸ਼ਹਿਦ ਲੈ ਗਈਆਂ ਤੇ ਭੌਰ ਉਹਦੀ ਸੁਗੰਧੀ ਸੰਗਿਆ ਉਹ ਵੀ ਝੂਠਾ ਹੋ ਗਿਆ ਈਬੇ ਬੀਠਲ ਊਬੇ ਬੀਠਲ ਗਿਆਨ ਹੋ ਗਿਆ ਪੂਰਾ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮਾ ਪਣਵੇ ਪੂਰ ਰਹੋ ਤੂੰ ਸਰਮਈ ਸਾਰਿਆਂ ਦੇ ਵਿੱਚ ਤੂੰ ਪਰਿਪੂਰਨ ਉਹਨੂੰ ਇਹ ਦਿਸ ਪਿਆ ਹੁਣ ਮੈਂ ਇਹ ਪੰਕਤੀ ਪੜ੍ਹੀ ਸੀ ਕਹਿੰਦੇ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਵਿਦਾਤਾ ਵਿਦਾਤਾ ਨਹੀਂ ਤੇ ਪੁੱਤਰ ਨਿਪੁੱਤਰਾ ਹੀ ਜਾਂਦਾ ਜੇ ਸੰਤ ਉਹ ਬਾਹਰਲੀ ਬਾਣੀ ਕਹਿੰਦੇ ਸੰਤ ਸਾਈਂ ਦੇ ਲਾਡਲੇ ਤੇ ਸੰਤ ਸਾਈਂ ਦੇ ਪੂਤ ਸੰਤ ਨਾ ਹੁੰਦੇ ਜਗਤ ਵਿੱਚ ਤੇ ਸਾਈਂ ਜਾਂਦਾ ਔਂਤ ਜੇ ਉਹ ਸੰਤ ਜਗਤ 'ਚ ਨਾ ਹੁੰਦੇ ਤਾਂ ਔਂਤਰਾ ਹੀ ਜਾਂਦਾ ਤੇ ਇੱਥੇ ਗੁਰੂ ਅਰਜਨ ਦੇਵ ਜੀ ਕਹਿ ਗਏ ਕਹਿੰਦੇ ਸਫਲ ਜਨਮ ਹਰ ਜਨਕਾ ਉਪਜੈ ਜਨ ਕੀਨੋ ਸੌਤ ਵਧਾਤਾ ਅਖੀਲੀ ਪੰਕਤੀ ਪੜ੍ਹਨੇ ਆ ਮੇਰਾ ਖਿਆਲ ਉਧਰ ਹੋ ਚੱਲੀ ਵਰਨੀ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਨੋ ਸੋਤ ਵਿਧਾਤਾ ਸਗਲ ਸਮੂਹ ਲੈ ਉਦਰੀ ਨਾ ਸਾਚ ਅਜਾਈ ਹਰ ਕਾ ਸੰਤ ਮਰੇ ਹਾੜ ਰੰਬਈ ਤਸੱਲੀ ਭਗਤ ਜਨਾ ਕੇ ਪ੍ਰਹਿਲਾਦ ਜਨ ਕੇ 21 ਕੋਲ ਉਦਾਰੇ ਦੈਂਤਾਂ ਦੀ ਕੋਲ ਚ ਜੰਮ ਪਿਆ ਦੈਂਤਾਂ ਦੀ ਕੋਲ ਚ ਤੇ ਨਾਮ ਜਪਣ ਕਰਕੇ 21 ਕੁਲਾਂ ਦਾ ਉਦਾਰ ਕਰਤਾ ਇਹ ਹੁਣ ਸਤਿਗੁਰ ਜਾਣੇ ਵੀ ਅਗਲੀਆਂ ਦਾ ਕੀਤਾ ਕਿ ਪਿਛਲੀਆਂ ਦਾ ਕਰ ਦਿੱਤਾ ਇਸ ਤੇ ਸਤਿਗੁਰੂ ਜੀ ਸਤਿਗੁਰੂ ਜੀ ਬਚਨ ਕਦੇ ਕਦੇ ਕਰਦੇ ਕਹਿੰਦੇ ਵੀ ਇਸ ਇਸ ਭਰੋਸੇ ਨਾ ਰਹੋ ਇਹ ਸਾਡੀ ਕੁਲ ਦੇ ਵਿੱਚ ਕੋਈ ਗੁਰਸਿੱਖ ਹੋ ਗਿਆ ਤਾਂ ਸਾਡੀਆਂ ਇੱਕ ਹੀ ਕੁਲਾਂ ਤਰ ਜਾਣੀਆਂ ਕੀ ਪਤਾ ਕਿੱਧਰਲੇ ਪਾਸੇ ਨੂੰ ਤਰਨੀਆਂ ਪਿਛਲੀਆਂ ਤਰ ਗਈਆਂ ਤੋਂ ਇਸ ਤੇ ਸਾਨੂੰ ਭਜਨ ਕਰਨ ਦਾ ਹੁਕਮ ਜਿਹੜਾ ਮੈਂ ਅਰਜ਼ ਕੀਤੀ ਸੀ ਭਜਨ ਕਰਿਆ ਕਰੋ ਇੱਕ ਹੋਰ ਨਾਲ ਅਰਜ਼ ਕਰ ਦੇਵਾਂ ਇਸ ਨੂੰ ਮੈਲ ਲੱਗਦੀ ਹੈ ਜਿਹੜੇ ਚੰਡਾਲ ਹਨ ਪੰਜ ਇਹ ਚੂੜੇ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੇ ਨਹਾ ਕੇ ਆਏ ਆ ਇਸ਼ਨਾਨ ਕਰਕੇ ਆਏ ਅੰਮ੍ਰਿਤ ਛਕ ਕੇ ਆਏ ਆ ਤੇ ਜੇ ਸਾਡੇ ਵਿੱਚ ਕਰੋਧ ਆਵੜਿਆ ਜਾਂ ਕਾਮ ਜਾਂ ਲੋਭ ਮੋਹ ਆਵੜਿਆ ਤੇ ਚੂੜਾ ਸਾਡੇ ਵਿੱਚ ਆਵੜਿਆ ਤੇ ਸਾਡਾ ਇਸ਼ਨਾਨ ਫੇਰ ਖਰਾਬ ਹੋ ਜਾਏਗਾ ਇਸ ਤੇ ਕੋਸ਼ਿਸ਼ ਕਰੋ ਕਿ ਅਸੀਂ ਇਹਨਾਂ ਤੋਂ ਵੀ ਇਹ ਮੇਰੇ ਸਤਿਗੁਰੂ ਜਗਜੀਤ ਸਿੰਘ ਦਾ ਹੁਕਮ ਥੋੜਾ ਜਿਹਾ ਚੌਕਸ ਰਹੋ ਕਿ ਇਹ ਮੇਰੇ ਵਿੱਚ ਪ੍ਰਵੇਸ਼ ਨਾ ਕਰਨ ਕਈ ਤਰੀਕਿਆਂ ਨਾਲ ਇਸ ਰੂਪ ਧਾਰ ਕੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੁਛ ਦੇ ਆ ਇਹਨਾਂ ਤੋਂ ਬਚ ਕੇ ਭਜਨ ਕਰੋ ਸਤਿਗੁਰੂ ਰਾਮ ਸਿੰਘ ਸਤਿਗੁਰੂ ਰਾਮ ਸਿੰਘ ਸਾਡੇ ਵਿੱਚ ਵਸਦਾ ਉਹ ਦੂਰ ਤਾਂ ਹੈ ਹੀ ਨਹੀਂ ਭੈਣੀ ਸਾਹਿਬ ਨਹੀਂ ਸਤਿਗੁਰੂ ਜੀ ਬੈਠੇ ਸਾਡੇ ਵਿੱਚ ਵਸਦੇ ਆ ਜੇ ਉਹ ਅਕਾਲ ਪੁਰਖ ਹਨ ਜੇ ਉਹ ਘਟ ਘਟ ਮਾਧੋ ਜੀਆਂ ਵਸਦੇ ਹਨ ਤੇ ਸਾਡੇ ਹਾਜ਼ਰ ਨਾਜ਼ਰ ਹੈ ਮੇਰੀਆਂ ਭੁੱਲਾਂ ਖਿਮਾ ਕਰਨੀਆਂ ਸਾਧ ਸੰਗਤ ਨੇ ਮੈਂ ਕੋਈ ਵਿਦਵਾਨ ਨਹੀਂ ਨਾ ਕੋਈ ਰਾਗੀ ਹਾਂ ਤੁਸੀਂ ਫੜ ਕੇ ਬਿਠਾ ਦਿੰਦੇ ਹੋ ਮੈਂ ਆਪਣੀ ਸੰਥਾ ਸੁਣਾ ਦੇਣਾ ਸਤਿ ਸ੍ਰੀ ਅਕਾਲ